ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਥੱਕੇ ਕਬਲ ਇਕੱਲ ਚੱਲ ਚੱਲ ਗਈਆਂ ਚਲ ਚਲ ਗਈਆਂ ਪੰਖੀਆਂ ਜਿਨ੍ਹਾਂ ਵਸਾਏ ਜਿਨੀ ਵਸਾਏ ਤਲ ਜਿਨ੍ਹਾਂ ਵਸਾਏ ਤਲ ਉਹ ਪੰਛੀ ਵੀ ਜਿਹੜੇ ਗੁਰਸਿੱਖ ਸੀ ਗੁਰਮੁਖ ਸੀ ਜਿਨ੍ਹਾਂ ਨੇ ਸੁਣੀ ਜਿਨ੍ਹਾਂ ਨੇ ਸੁਣ ਕੇ ਮੰਨ ਲਈ ਗੁਰਬਾਣੀ ਆਪਣਾ ਹਿਰਦਾ ਤਲ ਸੀ ਥੱਲੇ ਆ ਗਿਆ ਨਾ ਹਿਰਦਾ ਤ੍ਰਿਗੁਣੀ ਜੋ ਥੱਲੇ ਆ ਕੇ ਹਿਰਦਾ ਬਸ ਗਿਆ ਜਿਹੜੇ ਹਿਰਦੇ 'ਚ ਬਸ ਕੇ ਸੀ ਸੰਸਾਰ ਉਹ ਵੀ ਚੱਲ ਗਏ ਸੰਸਾਰ ਛੱਡ ਗਏ ਅੱਗੇ ਚੱਲ ਗਏ ਉਹ ਅੱਗੇ ਜਿੱਥੇ ਖੜੇ ਸੀ ਨਾ ਜਿੱਥੇ ਗਿਆਨ ਸੀ ਉਹ ਅੱਗੇ ਚੱਲ ਗਏ ਸੱਚਖੰਡ ਪਹੁੰਚ ਗਏ ਅੱਗੇ ਉੱਠ ਗਏ ਉੱਥੋਂ ਚੱਲ ਚੱਲ ਗਈਆਂ ਪੰਖੀਆਂ ਪੰਖੀਆਂ ਸੰਸਾਰ ਤੋਂ ਉੱਪਰ ਉੱਠ ਗਈਆਂ ਜਿਨੀ ਬਸਾਏ ਤਲ ਪੰਖੀ ਕਿਹਾ ਮਾਇਆ ਤੋਂ ਉੱਪਰ ਉੱਠ ਗਏ ਆਕਾਸ਼ ਉੱਡ ਗਏ ਹੋ ਜਿਨ੍ਹਾਂ ਬਸਾਏ ਤਲ ਜਿਹੜੇ ਹਿਰਦੇ 'ਚ ਬਸ ਗਏ ਸੀ ਜਿਨ੍ਹਾਂ ਨੇ ਆਪਣੇ ਹਿਰਦੇ ਵਸਾ ਲਏ ਸੀ ਤਲ ਵਸਾ ਲਏ ਸੀ ਹਾਂ ਫਰੀਦਾ ਸਰ ਭਰਿਆ ਵੀ ਚੱਲ ਸੀ ਥੱਕੇ ਕਬਲ ਇਕੱਲ ਜਿਹੜਾ ਪ੍ਰਚਾਰਕ ਸੀ ਸਰ ਭਰਿਆ ਹੋਇਆ ਸੀ ਜਿਵੇਂ ਕਬੀਰ ਸੀ ਫਰੀਦ ਸੀ ਇਹ ਸਰ ਭਰਿਆ ਹੋਇਆ ਪਾਖਿਆਂ ਦਾ ਇੱਥੋਂ ਹੀ ਲੈਂਦੇ ਸੀ ਨਾ ਉਹ ਤਾਂ ਇੱਥੋਂ ਗਿਆਨ ਲੈਂਦੇ ਸੀ ਜਿਹੜੇ ਸਰੋਵਰ ਭਰੇ ਹੋਏ ਸੀ ਖੁਦ ਭਗਤ ਸੀ ਉਹ ਵੀ ਚੱਲ ਸੀ ਜਾਣੋ ਉਹਨੇ ਵੀ ਚੱਲ ਸੀ ਅਪਾਰ ਸਮੂਹ ਸਰੋਵਰ ਭਰਾ ਪਾਲ ਸਮੂਹਾ ਜਿਹੜਾ ਸਰਵਰ ਪਰ ਸੀ ਕਹਿੰਦੇ ਛੱਡਣਾ ਉਹਨੇ ਵੀ ਹੈ ਸਰੀਰ ਉਹਨੇ ਵੀ ਛੱਡ ਜਾਣਾ ਉਹ ਵੀ ਚੱਲ ਸੀ ਥੱਕੇ ਕਮਲ ਇਕਲ ਥੱਕਿਆ ਕੌਣ ਜਿਹੜਾ ਬਸ ਕਮਲ ਸੀਗਾ ਜੜ ਚ ਪਾਣੀ ਪੀ ਰਿਹਾ ਉਹ ਥੱਕਿਆ ਉਹ ਨਹੀਂ ਚੱਲ ਸਕਿਆ ਉਹ ਇੱਥੇ ਖੜ ਗਿਆ ਉਹ ਇੱਥੇ ਮਰ ਗਿਆ ਚੱਲਣ ਤੋਂ ਜਿਹੜਾ ਥੱਕ ਗਿਆ ਉਹ ਚੱਲਦਾ ਨਹੀਂ ਹੁੰਦਾ ਜੋ ਥੱਕ ਗਿਆ ਚੱਲਦਾ ਨਹੀਂ ਹੁੰਦਾ ਕਹਿੰਦਾ ਵੀ ਗਾਹਾਂ ਚੱਲੀਏ ਉਹ ਕਹਿੰਦਾ ਵੀ ਆਪਾਂ ਤਾਂ ਥੱਕ ਗਏ ਆਪਾਂ ਤਾਂ ਜਾ ਸਕਦੇ ਨਹੀਂ ਜਿਹੜੇ ਕੱਲ ਰਹਿ ਗਏ ਜਿਹੜੇ ਇੱਕ ਨਹੀਂ ਹੋਏ ਦੋ ਤੇ ਸਖਣੇ ਰਹਿ ਗਏ ਜਿਨ੍ਹਾਂ ਨੇ ਤਰਕੁਟੀ ਛੱਡੀ ਨਹੀਂ ਦਸਮਦਾਰ ਖੁੱਲਿਆ ਨਹੀਂ ਨਾ ਬਸ ਉਹ ਉੱਥੇ ਹੀ ਰਹਿ ਗਏ ਇਹ ਕੱਲ ਨਹੀਂ ਰਿਹਾ ਨਾਲ ਉਹਨਾਂ ਦੇ ਸਾਰੰਗ ਰਹਿ ਗਿਆ ਪਾਣੀ ਨਹੀਂ ਮਿਲਿਆ ਤਾਂ ਸਾਰੰਗ ਪਾਣੀ ਹੈ ਤਾਂ ਦੋ ਨੇ ਉੱਥੇ ਕੱਲਾ ਨਹੀਂ ਰਹਿ ਸਾਰੰਗ ਰਹਿ ਗਿਆ ਪਾਣੀ ਹੈ ਨਹੀਂ ਸਾਰੰਗ ਰਹਿ ਗਿਆ ਪਾਣੀ ਮਿਲਿਆ ਹੀ ਨਹੀਂ ਪਾਣੀ ਨਹੀਂ ਮਿਲਿਆ ਥੱਕ ਗਿਆ ਸਾਰੰਗ ਫੜਫੜਾ ਕੇ ਮਰ ਗਿਆ ਦਮ ਤੋੜ ਗਿਆ ਪਾਣੀ ਮਿਲਦਾ ਸਾਰੰਗ ਜਿਉਂਦਾ ਰਹਿੰਦਾ ਪਾਣੀ ਮਿਲਿਆ ਨਹੀਂ ਸਾਰੰਗ ਆਪਣਾ ਤੜਫੜ ਫੜਫੜਾ ਕੇ ਉੱਥੇ ਰਹਿ ਗਿਆ ਉੱਡ ਕਿੱਥੇ ਹੁਣ ਉੱਡ ਕਿੱਥੇ ਹੋਣਾ ਸੀ ਪਾਣੀ ਤਾਂ ਮਿਲਿਆ ਹੀ ਨਹੀਂ ਇਹ ਕੱਲ ਦਾ ਮਤਲਬ ਇਹ ਹੈ ਹਾਂਜੀ